ਉਹ ਅੱਜ ਕੱਲ ਹਾਲੀਵੁੱਡ ਵਾਲੇ ਆਣਾ ਖੈਂਦੇ ਨੇ ਆ ਉੱਠੇ ਜੋ ਸਟਰੀਟਾਂ ਵਿੱਚੋਂ ਮੁੰਡੇ ਬੱਲੀਏ ਦੇਖ ਲੈ ਇੰਡਸਟਰੀ ਤੇ ਰਾਜ ਕਰਦੇ ਮੇਨ ਸਟਰੀਮ ਦੇ ਜੋ ਗੁੰਡੇ ਬੱਲੀਏ ਮਾਰਦੇ ਆ ਜਦੋਂ ਗੇਮ ਵਿੱਚ ਐਂਟਰੀ ਆ ਤੁੱਕੀ ਟਿੱਕੀ ਬਾਉਂਡਰੀ ਤੋਂ ਬਾਹਰ ਖੜਦੇ ਨਹੀਂ ਜਿੱਥੇ ਕਾਲੀ ਹੁੱਡੀ ਵਾਲਾ ਤੇਰਾ ਯਾਰ ਬੁੱਕਦਾ ਉੱਥੇ ਗੁੱਚੀ ਸੂਟਾਂ ਵਾਲੇ ਨਹੀਂ ਸਟਾਰ ਖੜਦੇ ਕਾਲੀ ਹੁੱਡੀ ਵਾਲਾ ਤੇਰਾ ਯਾਰ ਬੁੱਕਦਾ ਉੱਥੇ ਗੁੱਚੀ ਸੂਟਾਂ ਵਾਲੇ ਨਹੀਂ ਸਟਾਰ ਖੜਦੇ ਹਾਈ ਨੈਕ ਸ਼ੂਜ਼ ਮੁੰਡਾ ਹੁੱਡੀ ਦਾ ਕਾਲੀ ਸਾਮ ਸਾਬ ਰੱਖੀ ਇੱਕ ਦਾਦੇ ਦੀ ਨਾਲੀ ਤੇਰਾ ਬਚਣਾ ਨਹੀਂ ਕੱਖ ਕਿਤੇ ਪਹਿਚਾਨਾ ਤੂੰ ਪਾਲੀ ਕਹਿੰਦੇ ਮੁੰਡਾ ਰੀਅਲ ਸਟਾਰ ਬਾਕੀ ਰਹਿਣ ਖੂਦ ਜਾਲੀਆ ਕਾਲੀ ਹੁੱਡੀ ਸਾਡੀ ਅੰਬਰਾਂ ਤੇ ਗੁੱਡੀ ਉਤੋਂ ਯਾਰ ਮਲੰਗ ਨਜ਼ਾਰੇ ਜਾਂਦੇ ਲੁੱਟੀ ਪਰ ਰੰਗ ਬਿਰੰਗੇ ਇੱਥੇ ਘੁੰਮਦੇ ਬਥੇਰੇ ਇਹ ਗੁੱਚੀ ਸੂਟਾਂ ਵਾਲੇ ਘੁੰਮਦੇ ਚਾਰ ਚੁਫੇਰੇ ਮੇਰੇ ਮੱਡੀ ਬੰਗਾ ਮੇਰੇ ਨਾਲ ਦਾ ਨਹੀਂ ਕੋਈ ਵੈਰ ਹੂਰ ਮਿੱਤਰਾਂ ਨਾਲ ਪਾਰਦਾ ਨਹੀਂ ਕੋਈ ਪਰ ਬਾਹਰੋਂ ਤਾਂ ਹਰ ਕੋਈ ਜੱਜ ਕਰੀ ਜਾਂਦਾ ਪਰ ਅੰਦਰੋਂ ਐ ਕੀਆ ਮੈਨੂੰ ਜਾਣਦਾ ਨਹੀਂ ਕੋਈ ਹਾਂ ਮੇਰੇ ਨਾਲ ਦਾ ਕੋਈ ਵੈਰ ਹੂਰ ਮਿੱਤਰਾਂ ਨਾਲ ਭਾਲਦਾ ਨਹੀਂ ਕੋਈ ਪਰ ਬਾਹਰੋਂ ਤਾਂ ਹਰ ਕੋਈ ਜੱਜ ਕਰੀ ਜਾਂਦਾ ਪਰ ਅੰਦਰੋਂ ਐ ਕੀਆ ਮੈਨੂੰ ਜਾਣਦਾ ਨਹੀਂ ਕੋਈ ਕਾਲੀ ਹੁੱਟੀ ਵਾਲਾ ਤੇਰਾ